ਨੰਗਾ ਨੀ ਗ੍ਰਹਿ ਸਨੇਹ ਕਰ ਨਿਰਵਾਰੂ ਸੰਦੇਹ ਨੀ ਗ੍ਰਹਿ ਜਿਹੜਾ ਘਰ ਛੱਡੀ ਫਿਰਦਾ ਨਾ ਘਰੋਂ ਬੇਘਰ ਹੋਇਆ ਹੋਇਆ ਘਰਾ ਇਹਨੂੰ ਨਿਕਰਾ ਵੀ ਕਿਹਾ ਹੋਇਆ ਘਰਿਆ ਘਰ ਆਓ ਇਹਦੀ ਗ੍ਰਹਿ ਕਹਿਤਾ ਨੀ ਗ੍ਰਹਿ ਗ੍ਰਹਿ ਕਹਿਤਾ ਤੇ ਘਰ ਕਹਿਤਾ ਗਲਤ ਇੱਕੋ ਹੀ ਹੈ ਇਹਦਾ ਅਰਥ ਹੈ ਘਰਿਆ ਘਰ ਆ ਉਹ ਜਿਹੜਾ ਸੀ ਨਿਕਰਾ ਇਹ ਨਿਗ੍ਰਹਿ ਨੰਨਾ ਜਿਹੜਾ ਲੱਗਿਆ ਨੈਗੇਟਿਵ ਹੈ ਚਾਰੀ ਗ੍ਰਹਿ ਦੇ ਵਿੱਚ ਗ੍ਰਹਿ ਕਰ ਲੂਗਾ ਉਤੇ ਨਿਕਰਿਆ ਗਿਆ ਤਾਂ ਗੋਰ ਨਵਾਣੀ ਛੱਡ ਕਰੇ ਨਿਕਰਿਆ ਕਰ ਨਿਕਰਿਆ ਦਾ ਰਾ ਇਹ ਹਿੰਦੀ ਹੈ ਉਹ ਥੋੜੀ ਜਿਹੀ ਪੰਜਾਬੀ ਦੀ ਗੱਲ ਹੈ ਲੈਂਦੇ ਦੀ ਬੋਲੀ ਹੈ ਬੋਲੀ ਦੇ ਫਰਕ ਹੈ ਹੂੰ ਨੰਨਾ ਨਿਗ੍ਰਹਿ ਸਨੇਹ ਕਰ ਨਿਗ੍ਰਹਿ ਸਨੇਹ ਕਰ ਨਿਕਰਿਆ ਤੂੰ ਪ੍ਰੇਮ ਕਰ ਪ੍ਰੇਮ ਸਭ ਨਾਲ ਨਿਰਵਾਰੂ ਸੰਦੇਹ ਅਰ ਸੰਦੇਹ ਜਿਹੜਾ ਤੇਰੀ ਸ਼ੰਕਾ ਨਾਲ ਅੰਦਰ ਤੇਰੀ ਸ਼ੰਕਾ ਪ੍ਰੇਮ ਨਹੀਂ ਕਰਨ ਦਿੰਦੀ ਇਹ ਨਾਲ ਵਾਰਨ ਕਰ ਲੈ ਸ਼ੰਕਾ ਦਾ ਬਗਾਨਾ ਕੋਈ ਨਹੀਂ ਇੱਥੇ ਨਾ ਕੋਈ ਬੈਰੀ ਹੈ ਨਾ ਕੋਈ ਬਗਾਨਾ ਜਾਂ ਕੋਈ ਬੈਰੀ ਬਗਾਨਾ ਹੀ ਨਹੀਂ ਤੈਨੂੰ ਸ਼ੱਕ ਕਿਹਦੇ ਤੇ ਪੈਂਦੀ ਹੈ ਸ਼ੱਕ ਪੈਂਦੀ ਹੈ ਵੀ ਇਹ ਮੇਰਾ ਕੁਝ ਵਿਗਾੜ ਨਾ ਲਵੇ ਇਹ ਨਹੀਂ ਵਿਗਾੜ ਸਕਦਾ ਕੋਈ ਕਿਸੇ ਦਾ ਕੁਝ ਨਾ ਕੋਈ ਕਿਸੇ ਦਾ ਸਮਾਰ ਸਕਦਾ ਨਾ ਕੋਈ ਵਿਗਾੜ ਸਕਦਾ ਫਿਰ ਸ਼ੰਕਾ ਕਿਹੜੀ ਗੱਲ ਦੀ ਹੈ ਸ਼ੰਕਾ ਤਾਂ ਉੱਥੇ ਪਊਗੀ ਜਿੱਥੇ ਸਾਨੂੰ ਇਹ ਸ਼ੰਕਾ ਹੋਵੇ ਇਹ ਸਾਡਾ ਵਿਗਾੜ ਦੂ ਕੁਝ ਇਹ ਸਾਡਾ ਸਮਾਰ ਦੂ ਜਦ ਕਿਸੇ ਦੇ ਹੱਥ 'ਚ ਕੁਝ ਹੈ ਹੀ ਨਹੀਂ ਬਸ ਸੰਦੇ ਉਹਨਾਂ ਚ ਰਹਿ ਜਿੰਨਾ ਚਿਰ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਜਿੱਦਣ ਇਹ ਵਿਸ਼ਵਾਸ ਹੋ ਗਿਆ ਕਿ ਤੇਰਾ ਨਾ ਕੋਈ ਸੁਧਾਰ ਸਕਦਾ ਹੈ ਕੋਈ ਨਾ ਵਿਗਾੜ ਸਕਦਾ ਹੈ ਇਹ ਤਾਂ ਸਭ ਸੰਸਾਰੀ ਜਿਹੜਾ ਸੰਸਾਰ ਬਾਹਲਾ ਵਿਗਾੜ ਸੁਧਾਰ ਹੈ ਤਾਂ ਹੈਗਾ ਹੁਕਮ ਨਾਲ ਬਾਕੀ ਤੂੰ ਆਪਣਾ ਜੇ ਨਾ ਜਿਹੜਾ ਤੂੰ ਸਮਾਰਨ ਆਇਆ ਹੋਇਆ ਤਾਂ ਸੰਭਾਲ ਲੈ ਤੇ ਨਹੀਂ ਤਾਂ ਬੇੜਾ ਹੁੰਦੀ ਜਾਣਾ ਫਿਰ ਪਛਤਾਉਣ ਤੇ ਸਵਾਲ ਤਾਂ ਕੁਝ ਰਹਿਣਾ ਨਹੀਂ ਸਮਾਰ ਉਹ ਤੈਨੂੰ ਆਪੇ ਸਮਾਰਨਾ ਪੈਣਾ ਆਪਣਾ ਬੰਦਾ ਕਿਸੇ ਨੇ ਨਹੀਂ ਸਮਾਰਨਾ ਆਪਣੇ ਹੱਥੀ ਆਪਣਾ ਉਸ ਕੰਮ ਲੱਗ ਜਾ ਜਿੰਨਾ ਚਿਰ ਸੰਦੇਹ ਪੈਦਾ ਕਰੇਗਾ ਹੋਰ ਬਾਹਰ ਉਲਝਿਆ ਰਹੇਗਾ ਉਹਨਾਂ ਚਿਰ ਆਪਣਾ ਕੰਮ ਤੇ ਸਵਾਲ ਸਵਾਲ ਨਾਲ ਤੈਨੂੰ ਟਾਈਮ ਨਹੀਂ ਮਿਲਣਾ ਜਦ ਆਦਮੀ ਸੋਚਦਾ ਤਾਂ ਉਹ ਆਪਣਾ ਕੁਝ ਨਹੀਂ ਕਰ ਸਕਦਾ ਸਭ ਫਿਰ ਤਾਂ ਹੋਰੇ ਪਾਸੇ ਉਲਝਿਆ ਰਹਿੰਦਾ ਬਾਹਰ ਬੈਰ ਵਿਰੋਧ ਕਾਮ ਕ੍ਰੋਧ ਲੋਭ ਝੂਠ ਵਿਕਾਰ ਮਹਾ ਲੋਭ ਤਰੋ ਇਹ ਆਉ ਜੁਗਤ ਬਿਹਾਨੇ ਕਈ ਜਨਮ ਆਪਣੇ ਵਾਲਾ ਕੰਮ ਸ਼ੁਰੂ ਹੀ ਨਹੀਂ ਹੋਇਆ ਇਹਨਾਂ ਕੰਮਾਂ ਤੇ ਬਹਿਲ ਨਹੀਂ ਹੋਇਆ ਜਿਹੜੇ ਝਗੜਿਆਂ 'ਚ ਫਸਿਆ ਤਾਂ ਝਗੜੇ ਹੀ ਨਹੀਂ ਮੁੱਕੇ ਇੱਕ ਮਹੀਨੇ ਦੇ 25 ਜਾਂ 26 ਦਿਨ ਹੁੰਦੇ ਨੇ ਜੇ ਐਤਵਾਰ ਘੜਦੀ ਹੈ 25 26 ਦਿਨ ਅਦਾਲਤਾਂ ਲੱਗਦੀਆਂ ਨੇ 40 ਮੁਕੱਦਮੇ ਨੇ ਮੇਰੇ ਤਾਂ ਕਦੇ ਵੀ ਨਹੀਂ ਫਿਰ ਮੇਰਾ ਮੈਂ ਆਪਣਾ ਕੰਮ ਕਿੱਥੇ ਕਰੂੰਗਾ ਹਾਂ ਇੱਕ ਦਿਨ ਦੋ ਤਰੀਕਾਂ ਦਾ ਹੋ ਸਕਦੀਆਂ ਨੇ ਇਕੱਠੀਆਂ ਬੇਲ ਲਿਖਦੇ ਵੀ ਆ ਸਾਡੀ ਹਾਲਤ ਹੈ ਬੇਲ ਨਹੀਂ ਹੈਗਾ ਕੰਮੇ ਇਹਨੇ ਨੇ ਟਾਈਮ ਹੀ ਨਹੀਂ ਹੈ ਐਤਵਾਰ ਨੂੰ ਛੁੱਟੀ ਹੁੰਦੀ ਹੈ ਚਾਰ ਭੋਗਾਂ ਦੇ ਜਾਣਾ ਹੁੰਦਾ ਉਹਦੇ ਦੇ ਵੇਲ ਹੁੰਦਾ ਇਹ ਕੰਮ ਵਾਸਤੇ ਵੇਲੇ ਨਹੀਂ ਇਹ ਜਿਹੜਾ ਘਰ ਦੇ ਵਿੱਚੋਂ ਬਾਹਰ ਨਿਕਲ ਗਿਆ ਨਿਕਰਾ ਹੋ ਗਿਆ ਉੱਥੇ ਵੇਲ ਨਹੀਂ ਹੈ ਫੇਰ ਨਹੀਂ ਉਹਨੂੰ ਵੇਲ ਹੈ ਤਾਂ ਗਿਆ ਘਰ ਆ ਨੰਗਾ ਨਿਕਰਹਿ ਸਨੇਹ ਕਰ ਸਨੇਹ ਕਰ ਸਾਰਿਆਂ ਨਾਲ ਪ੍ਰੇਮ ਕਰ ਲੈ ਸਾਰੇ ਰਾਜੀ ਨਾਮੇ ਕਰ ਲੈ ਕਿਆ ਆਪਣਾ ਝਗੜਾ ਨਹੀਂ ਭਾਈ ਕਿਸੇ ਨਾਲ ਆਪਣਾ ਝਗੜਾ ਰਹਿਣ ਕੋ ਪੰਡਤ ਬੁੱਲਾ ਛੱਡੇ ਦਊ ਜਿਹੜੇ ਝਗੜਾ ਪੈਦਾ ਕਰਨ ਵਾਲੇ ਉਹਨਾਂ ਨੂੰ ਛੱਡ ਦੇ ਉਹਨਾਂ ਦਾ ਸੰਗਤੇ ਛੱਡ ਦੇ ਝਗੜਾ ਪੈਦਾ ਕਰਾਉਣ ਵਾਲੇ ਬੰਦਿਆਂ ਨਾਲ ਸੰਗਤੇ ਛੱਡ ਦੇ ਜੇ ਝਗੜਾ ਮਟਾਉਣਾ ਹੈ ਮਨ ਝਗੜੇ ਕਰਦਾ ਇਹਨੂੰ ਫੜ ਕੇ ਕਰਨ ਤੇ ਇਹਨੂੰ ਕਹਦੇ ਇਹਨਾਂ ਦੀ ਸੰਗਤ ਨਹੀਂ ਕਰਦੇ ਤੇ ਸੰਗਤ ਬਦਲ ਨਾ ਹੀ ਦੇਖਣਾ ਭਾਜੀ ਹੈ ਪਰਮ ਸਿਆਣ ਇਹ ਪਰ ਜੇ ਨਾ ਮਨ ਨਹੀਂ ਬੰਦਾ ਇਹ ਗੱਲ ਨੂੰ ਘਰ ਚ ਟੇਕੇ ਨਹੀਂ ਪੈਂਦਾ ਜੇ ਬੱਚਾ ਕੋਈ ਬਾਹਰ ਸੁਸਾਇਟੀ ਜਾ ਕੇ ਗਲਤ ਸੁਸਾਇਟੀ ਜਾਂਦਾ ਹੈ ਚੰਗੀ ਗੱਲ ਉਹਨੂੰ ਘਰੋਂ ਨਾ ਜਾਣ ਦੋ ਇਹੀ ਇਲਾਜ ਹੈ ਹੋਰ ਕੀ ਇਲਾਜ ਇਹ ਘਰ ਵੜਦਾ ਨਹੀਂ ਤੈਨੂੰ ਘਰੋਂ ਬਾਹਰ ਨਾ ਬਾਹਰ ਨਾ ਜਾਣ ਦੋ ਬਸ ਇਹੀ ਤਰੀਕਾ ਮਨ ਨੂੰ ਘਰ ਦੇ ਅੰਦਰ ਹੀ ਰੱਖੋ ਇਹਨੂੰ ਬਾਹਰ ਜਾਣ ਨਾ ਦਿਓ ਇੱਥੇ ਪੈਰਾ ਲਾ ਦਿਓ ਇਹਦਾ ਧਿਆਨ ਰੱਖੋ ਧਿਆਨ ਇਹਦਾ ਹੀ ਰੱਖਣਾ ਰੱਬ ਦਾ ਨਹੀਂ ਰੱਖਣਾ ਪਰਮੇਸ਼ਰ ਦਾ ਕੋਈ ਧਿਆਨ ਰੱਖਣ ਦੀ ਲੋੜ ਨਹੀਂ ਹੈ ਮਨ ਦਾ ਧਿਆਨ ਰੱਖਣਾ ਵੀ ਕੀ ਕਰਦਾ ਹੈ ਕਿਹੋ ਜੀ ਸੰਗਤ ਕਰਦਾ ਹੈ ਕੁਝ ਇਹਦੀਆਂ ਆਦਤਾਂ ਬਦਲੀਆਂ ਨਹੀਂ ਬਦਲੀਆਂ ਜੇ ਨਹੀਂ ਬਦਲੀਆਂ ਤਾਂ ਕਿਉਂ ਨਹੀਂ ਬਦਲੀਆਂ ਅੱਜ ਇਹਨੇ ਕਿੰਨਾ ਟਾਈਮ ਕੀ ਕੀਤਾ ਕਿੰਨਾ ਟਾਈਮ ਕੀ ਕੀਤਾ ਇਹਦੇ ਹਿਸਾਬ ਦੇਣਾ ਇੱਕ ਮਿੰਟ ਦਾ ਘੜੀ ਘੜੀ ਦਾ ਲੇਖਾ ਮੰਗਾ ਵੀ ਉਹ ਫਿਰ ਦੇਣ ਵੇਲੇ ਫਿਰ ਕੀ ਕਰਾਂਗੇ ਇਹ ਚੀਜ਼ ਦਾ ਧਿਆਨ ਰੱਖਣਾ ਤੇ ਤਾਂ ਹੋਰੇ ਹੋਰ ਅਰਥ ਕਰੀ ਬੰਦੇ ਲੇਖਾ ਤਾਂ ਘੜੀ ਘੜੀ ਦਾ ਦੇਣਾ ਪੈਣਾ ਪੈਸੇ ਪੈਸੇ ਦੇ ਜਿਹਨੇ ਹਿਸਾਬ ਦੇਖਣਾ ਪਹਿਲਾਂ ਬਿੱਲ ਲੈ ਕੇ ਆਉਂਦਾ ਖਰਚਾ ਤਾਂ ਕਰੀ ਜਾਂਦਾ ਸਰਕਾਰੀ ਪੈਸੇ ਦਾ ਉਹ ਕਹਿੰਦਾ ਫਿਰ ਜਾਇ ਜਾਲੀ ਲਿਓ ਪਹਿਲਾਂ ਕਾਗਜ਼ਾਂ ਦਾ ਪੇਟ ਪੂਰਾ ਕਰੋ ਤੇ ਨੂੰ ਕੋਈ ਨਹੀਂ ਕਾਗਜ਼ਾਂ ਦਾ ਪੇਟ ਪੂਰਾ ਕਰਦਾ ਹੈ ਉਹ ਚੱਲ ਝੂਠਾ ਸੱਚਾ ਬਾਹਰ ਦਾ ਸੀ ਕਾਗਜ਼ਾਂ ਦਾ ਪੇਟ ਪੂਰਾ ਕਰਦੇ ਡਰ ਜੋ ਹੈ ਇਹ ਗੱਲ ਦਾ ਡਰ ਹੈ ਹੀ ਨਹੀਂ ਪਰ ਡਰ ਪਾਇਆ ਸੀ ਗੁਰਬਾਣੀ ਨੇ ਗੱਲ ਨਹੀਂ ਹੋਈ ਨਹੀਂ ਵਿਸ਼ਵਾਸ ਕੀਤਾ ਹੀ ਨਹੀਂ ਜੇ ਇਸ ਗੱਲ ਤੇ ਵਿਸ਼ਵਾਸ ਕਰਦੇ ਕੜੀ ਕੜੀ ਦਾ ਲੇਖਾ ਮੰਗਾ ਧਰਮਰਾਜ ਜਨ ਲੇਖਾ ਮੰਗਾ ਕੀ ਭੁੱਖ ਲੈ ਕੇ ਜਾਏਗਾ ਜੇ ਇਸ ਗੱਲ ਦਾ ਵਿਸ਼ਵਾਸ ਕਰਦੇ ਫਿਰ ਮਨ ਦਾ ਧਿਆਨ ਰੱਖਦੇ ਫਿਰ ਅਸੀਂ ਧਿਆਨ ਰੱਖਦੇ ਹਾਂ ਵੀ ਕੀ ਕਰਦੇ ਹਾਂ ਕਿੰਨਾ ਜੀਵਨ ਚਲਿਆ ਗਿਆ ਕਿੰਨਾ ਰਹਿ ਗਿਆ ਤੇ ਇਸ ਗੱਲ ਦਾ ਧਿਆਨ ਹੈ ਨਹੀਂ ਇਹ ਤਾਂ ਬਹੁਤ ਦੀ ਮਿਲੀ ਹੋਈ ਹੈ ਅਸੀਂ ਕਿਹੜਾ ਸਾਹ ਲੈਂਦੇ ਫ੍ਰੀ ਦਾ ਬੰਦਾ ਕੋਈ ਸਾਹ ਲੈਂਦਾ ਸਕੂਟਰ ਬੰਦ ਕਰ ਦਿੰਦੇ ਕਾਰ ਬੰਦ ਕਰ ਦਿੰਦੇ ਤੇਲ ਫੁੱਕਦਾ ਕਿਉਂ ਪੌਣੇ ਜੋ ਸਾਨੂੰ ਪੜੇ ਤੇ ਉਹਦਾ ਕੋ ਖਾਣ ਨੂੰ ਨਹੀਂ ਮੰਗਦਾ ਜਿਹੜਾ ਸਾ ਲੈਂਦਾ ਉਹਨਾਂ ਕਦੇ ਡਿਮਾਂਡ ਨਹੀਂ ਕੀਤੀ ਕੁਝ ਕਹਿੰਦਾ ਸਾਡਾ ਜੀ ਆਪੇ ਹੋਊਗਾ ਜਦੋਂ ਬੰਦ ਹੋ ਜੂ ਪਤਾ ਲੱਗ ਜੂਗਾ ਆਪੇ ਹੋਊਗਾ ਕਿ ਨਹੀਂ ਹੋਣਾ ਜੇ ਸਾਰ ਰੁਕਦਾ ਨਾ ਫਿਰ ਪੈ ਜਾਂਦਾ ਨਾਲ ਵਾਲਿਆਂ ਨੂੰ ਰੁਕਣ ਲੱਗਦਾ ਫਿਰ ਆਪੇ ਫਿਰ ਕਾਤੇ ਨਹੀਂ ਹੁੰਦਾ ਫਿਰ ਕਿਉਂ ਨਹੀਂ ਹੁੰਦਾ ਆਪੇ ਨਹੀਂ ਹੁੰਦਾ ਹਾਂ ਸਾਲ ਨਹੀਂ ਸਭ ਲੋਇਆ ਸਾਹ ਉਹਦੀ ਸਾਦੇ ਉਹਨੇ ਆਪਣੀ ਡਿਊਟੀ ਲਾਈ ਹੋਈ ਹੈ ਆਪੇ ਕਿੱਥੇ ਹੁੰਦਾ ਆਪੇ ਉਹਦਾ ਤਾਂ ਬੰਦ ਕਿਉਂ ਹੋਵੇ ਇਸੇ ਭਲੇਖੇ ਨੇ ਗੁਰਬਾਣੀ ਨੇ ਥੋੜਾ ਜਿਹਾ ਲਾਟ ਸਾਨੂੰ ਕੀਤਾ ਸੀ ਜਗਾਇਆ ਸੀ ਨਹੀਂ ਜਾਗਿਆ ਕੋਈ ਵੀ ਜਗੇ ਨਹੀਂ ਕੋਈ ਪ੍ਰਵਾਹ ਨਹੀਂ ਕੀਤੀ ਬਲ ਨਹੀਂ ਪ੍ਰਵਾਹ ਕਰਦੇ ਉਹਨਾਂ ਦੀ ਪ੍ਰਵਾਹ ਉਹ ਨਹੀਂ ਕਰਦਾ ਜੋ ਮਰਜ਼ੀ ਅਰਦਾਸਾਂ ਕਰੀ ਜਾਣ ਉਹ ਵੀ ਅਰਦਾਸ ਉਹਦੀ ਸੁਣਦਾ ਜਿਹੜਾ ਉਹਦੀ ਸੁਣਦਾ ਉਹਦੀ ਕੌਣ ਸੁਣਦਾ ਉਹਦਾ ਜਨ ਵਿਰਤੀ ਨਾ ਜਾਏ ਜਨ ਕੀ ਅਰਦਾਸ ਕਿਸੇ ਦੀ ਨਹੀਂ ਸੁਣਦਾ ਹੈਗਾ ਪੁੱਛਣ ਦੇ ਪੁੱਛਣ ਲੈ ਕਿਉਂ ਸੁਣੇ ਜਾਂਦਾ ਸੀ ਉਹਦੀ ਨਹੀਂ ਸੁਣਦੇ ਅਤਵਾਦੀ ਨਹੀਂ ਸੀ ਸੁਣਦੇ ਸਰਕਾਰ ਦੀ ਸਰਕਾਰ ਨੇ ਅਤਵਾਦੀ ਨਹੀਂ ਸੁਣੀ ਫਿਰ ਕਿਉਂ ਸੁਣੇ ਕਿਉਂ ਸੁਣੇ ਸੁਣੀ ਉਸੇ ਦੀ ਜਾਂਦੀ ਹੈ ਜਿਹੜਾ ਸਰਕਾਰ ਦੀ ਸੁਣ ਝੂਠੀ ਸਰਕਾਰ ਤਾਂ ਸ਼ਾਇਦ ਉਹਦੀ ਵੀ ਨਾ ਸੁਣੇ ਪਰ ਉਹ ਤਾਂ ਸੱਚੀ ਸਰਕਾਰ ਹੈ ਸੰਸਾਰ ਦੀ ਸਰਕਾਰ ਤਾਂ ਸ਼ਾਇਦ ਇਦਾਂ ਨਾ ਕਰ ਪਰ ਉਹ ਤਾਂ ਇਦਾਂ ਕਰਦਾ ਹੈ ਜਿਹੜਾ ਉਹਦੀ ਸੁਣੇ ਉਹਦੇ ਉਹ ਕਿਵੇਂ ਨਾ ਸੁਣੇ ਉਹ ਤਾਂ ਸਾਰਿਆਂ ਦੀ ਸੁਣਦਾ ਹੈ ਪਰ ਪ੍ਰਵਾਹ ਉਹਦੀ ਕਰਦਾ ਜਿਹੜਾ ਉਹਦੀ ਪ੍ਰਵਾਹ ਕਰਦਾ ਸੁਣਦਾ ਤਾਂ ਸਾਰਿਆਂ ਕੋਲੇ ਬੋਲਾ ਇਹ ਉਹਦਾ ਧਿਆਨ ਨਹੀਂ ਸਾਡੇ 'ਚ ਸਭ ਦੇ ਵਿੱਚ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੇ ਹਰ ਵਕਤ ਧਿਆਨ ਰੱਖਦੇ ਧਿਆਨ ਨਾ ਹੋਵੇ ਖਾਣ ਪੀਣ ਨੂੰ ਕਿੱਥੋਂ ਦੇਵੇ ਸਭ ਨੂੰ ਦਿੰਦਾ ਸਾਹ ਕਿਉਂ ਲਵੇ ਸਭ ਦੇ ਵਾਸਤੇ ਸਾਹ ਲੈਂਦਾ ਅਸੀਂ ਸੌ ਜਾਂਦੇ ਹਾਂ ਸੌਦਾ ਨਹੀਂ ਸੌਦਾ ਨਹੀਂ ਦਾ ਹੈ ਤੂੰ ਤਾਂ ਧਿਆਨ ਰੱਖਦਾ ਅਸੀਂ ਨਹੀਂ ਰੱਖਦੇ ਸਾਨੂੰ ਧਿਆਨ ਨਹੀਂ